ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਰਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਇ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣੇ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਤ ਤਵੈ ਸਰਬ ਨਾਮ ਕਥੈ ਕਮਨ ਕਰਮ ਨਾਮ ਵਰਨਤ ਸਮਾਤ ਭੁਜੰਗ ਪ੍ਰਿਆਰ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਰਕਰਮੇ ਨਮਸਤੰ ਨਰਪਰਮੇ ਨਮਸਤੰ ਨਰਦੇਸੇ ਨਮਸਤੰ ਨਰਪੇਸੇ ਨਮਸਤੰ ਨਰਨਾਮੇ ਨਮਸਤੰ ਨਰਕਾਮੇ ਨਮਸਤੰ ਨਰਤਹਤੇ ਨਮਸਤੰ ਨਰਕਹਤੇ ਨਮਸਤੰ ਨਰਤੂਹਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਆਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸ ਅਜਵੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਹਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले देव नमस्तं अपेव नमस्तं अजानमे नमस्तं शोभानमे नमो सर्वगौने नमो सर्वपवने नमो सर्वरंगे नमो सर्वपंगे नमो काल काले दयाले नमस्तं अवर्णे नमस्तं अमरणे नमस्तं जरारं नमस्तं कर्तारं नमो सर्वतंदे नमोस्त अबंधे नमस्तं नरसाके नमस्तं नरवाके नमस्तं रहीमे नमस्तं क्रीमे नमस्तं अनंते नमस्तं महन्ते ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤੋਇ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਰ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਚੰਜ ਹੈ ਅਮੀਖ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ अपूत है अशूत है अलोक है अशोक है अकर्म है अपर्म है अजीत है अपीत है अबाह है अगाह है अमान है निदान है अनेक है फिर एक है पुजंग प्रयार नमो सर्वमान्ये समस्ति नदान्ये नमो देव देवे अपेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथे नरसंगी परमाथे नमो पहन पहने नमो मान माने नमो चंद्र चंद्रे नमो पहन पहने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी अनामे समस्ति स्वरूपे प्रपंगी परमाथे समस्ति बेपूते कलंकं बिना ने कलंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम बिरधे नमो शस्त्रपाणे नमो अस्तरमाणे नमो परम ज्ञाता नमो लोकमाता अपेक्षी अपरमे अपोगी अपोगते नमो जोग जोगेश्वरं परम जुगते नमो नित नारायणे क्रूर कर्मे नमो प्रेत अप्रेत देवेश धर्मे नमो रोगहर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं स्नानं नमो मंत्र मंत्रं नमो जंत्र जंत्रं नमो इष्टे इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्तल निवासी सदा सिद्धदा बुद्धदा वृद्धकर्ता अदो उर्द अर्दं अगं ओघर्ता ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਭੁਜੰਗ ਪ੍ਰਿਆਰ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਧਾਨੇ ਨਮਸਤਵੰ ਨਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ कृपालं स्वरूपे को कर्मं प्रणासी सदा सर्वदा हृद सिद्धं निवासी चरपट शांत तो प्रसाद अमृत कर्मे अमृत धर्मे अखल जोगे अचाल भोगे अचाल राजे अटाल साजे अखल धर्मं अलाख कर्मं सर्वं दाता सर्वं ज्ञाता सर्वं पाहने सर्वं माने सर्वं प्राणं सर्वं त्राणं सर्वं भोगता सर्वं जोगता सर्वं देवं सर्वं पेवं सर्वं काले सर्वं पाले गुरुआल शांत तो प्रसाद ਆਦੇ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨਤਰ ਮਾਨ ਦੇਵ ਅਭੇਵ ਆਦੇ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦੇ ਪੁਰਖ ਉਦਾਰ ਮੂਰਤ ਅਜੋਨ ਆਦੇ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅੰਦਰਾਗ ਨਾਮ ਕਾਮ ਵਿਹੀਨ ਭੇਖਤ ਹੁ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਹੈ एक मूर्त अनेक दर्शन कीन रूप अनेक खेल खेल अखेल खेलन अंत को फिर एक देव भेव ना जान ही जेह बेद और कतेब रूप रंग ना जात पात सो जान कह जेब तात मात ना जार जाकर जन्म मरण बिहीन चक्र बकर फिर चतर चक मान ही पुर तीन लोग चौदह के बिख जग जापई जेह जाप आदि देव अनादि मूर्त थाप्यो सब जेह थाप ਪਰਮ ਰੂਪ ਪੁਨੀਤ ਮੂਰਤ ਪੂਰਨ ਪਰਖ ਅਪਾਰ ਸਰਬ ਵਿਸਰਚਿਓ ਸਯੰ ਭਵ ਗਣਨ ਭੰਜਨਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾ ਕਹੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੇਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦੇ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਹਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਨ ਜਾ ਕਹੇ ਨੇਤ ਭਾਗਤ ਨਿਤ ਕੋਟ ਸਿਮਰਤ ਪੁਰਾਨ ਸਾਸਤਰ ਨਾ ਆਵੈ ਵਹ ਚਿਤ ਮਦ ਪਹਰ ਛੰਦ ਪ੍ਰਸਾਦ ਗੁਣਗਣ ਉਦਾਰ ਮਹਿਮਾ ਅਪਾਰ ਆਸਨ ਅਪਹੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਨ ਅਨਾਸ ਆਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਬਾ ਅਪਹੰਗ ਗਾਤਮਿਤ ਅਪਾਰ ਗੁਣਗਣ ਉਦਾਰ ਮੁਨਗਣ ਪ੍ਰਣਾਮ ਨਿਰਪਹਿ ਨਿਕਾਮ ਆਤੇ ਦੋਤੇ ਪਰਚੰਡ ਮਿਤ ਗਤ ਅਖੰਡ ਅਲਸੈ ਕਰਮ ਆਦਰਸੈ ਧਰਮ ਸਰਬਾ ਪ੍ਰਣਹਡੈ ਅਨਡੰਡ ਬਾਢੈ ਚਾਚਰੀ ਛੰਦ ਤੋਇ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਰਨਾਮੇ ਅਕਾਮੇ ਭੁਜੰਗ ਪ੍ਰਿਆਰ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਣੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਤਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਭਰਮੰ ਨਾ ਪਿਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦਰਸੈ ਅਕਰਸੈ ਭਗਵਤੀ ਛੰਦ ਤੋਐ ਪ੍ਰਸਾਦ ਕਸਤੇ ਕੇ ਆ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿੱਤ ਸੋਕੈ ਕੇ ਅਵਧੂਤ ਬਰਨੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕਿ ਆਸੋਕ ਵਰਨ ਹੈ ਕਿ ਸਰਬਾ ਅਭਰਨ ਹੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨਭਵ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਹੀਨ ਹੈ ਕਿ ਏਕ ਅਧੀਨ ਹੈ ਕਿ ਰੋਜੀ ਰਜਾ ਕੈ ਰਹੀ ਮੇਰੇ ਹਕ ਹੈ ਕਿ ਪਾਕ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਅਫਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਉਣਾ ਹੈ ਕਿ ਸਰਬਤਰ ਭਵਨਾ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦਰੈ ਕੇ ਸਰਬਤਰ ਚੰਦਰੈ ਕਿ ਸਰਬੰ ਕਲੀਮੈ ਕੇ ਪਰਮੰ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਅਲ ਵਜੂਹ ਹੈ ਤਮਾਮਲ ਰਜੂਹ ਹੈ ਹਮੇਸਲ ਸਲਾਮੈ ਸਲੀਖਤ ਮੁਦਾਮੈ ਗਨੀਮਲ ਸਕਸਤੈ ਗਰੀਬਲ ਪ੍ਰਸਤੈ ਬਲੰਦਲ ਮਕਾਨੈ ਜਮੀਨਲ ਜਮਾਨੈ ਤਮੀਜਲ ਤਮਾਮੈ ਰਜੂਲ ਨਿਧਾਨੈ ਹਰੀਫਲ ਅਜੀਮੈ ਰਜਾਇ ਕਈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮਲ ਖਿਰਾਜ ਹੈ ਇੰਦਰੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਪਰਭੁਗਤ ਪ੍ਰਭਾ ਹੈ ਸਯੁਗਤ ਸੁਦਾ ਹੈ सदैवं स्वरूप है अपेदि अनूप है समस्तोपराज है सदा सर्वसाज है समस्तोल सलाम है सदैवल अकाम है निर्बाध स्वरूप है अगाध है अनूप है ओं आदि रूपे अनादि स्वरूपे अनंगी अनामे त्रिभंगी त्रिकामे त्रिवर्गुं त्रिबादे अगंजे अगाधे शुभं सर्वभागे सो सर्व अनुराग्य त्रिपुग्र स्वरूप है अशेज है अशूत है कि नरकं प्रणास है पृथ्वी प्रवास है निरुक्त प्रभा है सदैवं सदा है विभुक्त स्वरूप है परिजुक्त अनूप है ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਕਰੀ ਛੰਦ ਅਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਭੂਤ ਹੈ ਅਦੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਪੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੋਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤੋਇ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤੋਇ ਪ੍ਰਸਾਦ नमो नरकनासे सदैवं प्रकाशे अनंगं स्वरूपे अपंगं विभूते परमाथं परमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे नृभंगी स्वरूपे सर्वंगी अनूपे ना पोत्र ना पुत्र ना सत्र ना मित्र ना तात ना माता ना जाता ना पाता निरसाकं श्रीक है अमितो अमीक है सदैवं प्रभा है अजय है अजा है भगवती शांत प्रसाद कि जाहर जहूर हैं कि हाजिर हजूर हैं हमेशल सलाम हैं समस्त कलाम हैं कि साहिब दिमाग हैं कि हुसन चिराग हैं कि कामल करीम है कि राज कर हीम है कि रोजी दहंद है कि राज कर हिंद है करीमुल कमाल है कि हुसन जमाल है गनीमुल खराज है अल निवाज है हरीफुल सिकन है हरासुल फिकन है कलंकम प्रणास है समस्तुल निवास है अगंजल गनीम है रजाय करहीम है समस्तुल जुबा है के साहिब करा है के नरकं प्रणास है बेहस्तुल निवास है ਕਿ ਸਰਬਲ ਗਵਨ ਹੈ ਹਮੇਸ਼ਾ ਰਵਨ ਹੈ ਤਮਾਮਲ ਤਮੀਜ ਹੈ ਸਮਸਤਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤਲ ਅਜੀਸ ਹੈ ਅਦੇਸਲ ਅਲੇਖ ਹੈ ਹਮੇਸ਼ਲ ਅਪੇਖ ਹੈ ਜਮੀਨੁਲ ਜਮਾ ਹੈ ਇਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਪਹਰ ਛੰਦ ਤੋਇ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਣ ਮਦਾਮ ਅਰਬਰ ਅਗੰਜ ਹਰਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਵਰਨਰ ਅਮੰਡ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮਦਾਮ ਅਨਸ਼ਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬਿਆੰਤ ਅਨਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੋ ਏਕੈ ਸਦਾ ਹੋ ਓੰਕਾਰ ਆਦੇ ਕਥਨੇ ਅਨਾਦੇ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਗਾਤ ਅਜ ਜਨਾ ਬਾਤ ਅਨ ਗਾਤ ਅਨ ਰੰਜ ਬਾਤ ਅਨ ਟੁੱਟ ਪੰਡਾਰ ਅਨ ਠੱਟ ਅਪਾਰ ਆਡੀਠ ਧਰਮ ਅਤਿ ਢੀਠ ਕਰਮ ਅਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਦ ਤੋਇ ਪ੍ਰਸਾਦਿ ਕਰੁਣਾਲੈ ਹੈ ਅਰ ਲੈ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ त्रित के धर्न है जग के कर्ण है मन मान्य है जग जाने है सर्वं पर है सर्वं कर है सर्व पास्य है सर्वनाश्य है करुणा कर है विश्वं पर है सर्वेश्वर है जगतेश्वर है ब्रह्मंडस है खलखंडस है परते पर है करुणाकर है अजपा जप है अथपा थप है अकृता कृत है अमृता मृत है अमृता मृत है करुणाकृत है अकृता कृत है तरणी तृत है अमृतेश्वर है परमेश्वर है ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਘਾਇਕ ਹੈ ਵਿਸਵੰ ਪਰ ਹੈ ਕਰੁਣਾਲੈ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰੇਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਰ ਛੰਦ नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांत रूपे नमो परम तत्तंग अतत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो त्यहन त्यहने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो सांत रूपे नमो इंद्र इंद्रे अनादंग बेभूते ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਪਹਿ ਅਬੈ ਅਪੂ ਅਜੂ ਅਨਾਸ ਆਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਰ ਛੰਦ नमस्तल परनामे समस्तल प्रणासे अगंजोल अनामे समस्तल निवासे नरकामंग बेपूते समस्तल स्वरूपे को कर्मंग प्रणासी स्वतर्मंग बेपूते सदा सचदानंद सतरंग प्रणासी करीमल कुनंदा समस्तल निवासी अजायब बेपूते गजायब गनी में हरियंग करियंग करीमल रही में चतर चक्रवर्ती चतर चक्र भुगते स्वयं भव शुभं सर्वदा सर्वजोगते सर्व दुकालं प्रणसि दयालं स्वरूपे सदा अंग संगे अपङ्गं विपूते दुकालं प्रणसि दयालं स्वरूपे सदा अंग अङ्गसङ्गे अपङ्गं विपूते वाहिगुरु जी का खालसा वाहिगुरु जी की फतेह